कानड़े की वार महल्ला चौथा मूसे की वार की धुनी ਇੱਕ ਓੰਕਾਰ ਸਤਿਗੁਰ ਪ੍ਰਸਾਦ ਸ਼ਲੋਕ ਮਹੱਲਾ ਚੌਥਾ RAM ਨਾਮ ਨਿਧਾਨ ਹਰ ਗੁਰਮਤ ਰਖ ਉਰਤਾਰ ਦਾਸਨ ਦਾਸਾ ਹੋਏ ਰਹੋ ਹਉਮੈ ਵਿਖਿਆ ਮਾਰ ਹਾਂ, ਰਾਮ ਨਾਮ ਨਿਧਾਨ ਜੋ ਰਾਮ ਨਾਮ ਹੈ ਉਹੀ ਖਜ਼ਾਨਾ ਸਾਡੇ ਕੋਲ ਉਹੀ ਨਿਧਾਨ ਹੈ ਰਾਮ ਨਾਮ ਦੀ ਡੈਫੀਨੇਸ਼ਨ ਹੈ ਰਾਜਾ ਰਾਮ ਨਾਮ ਮੋਰਾ ਬ੍ਰਹਮ ਗਿਆਨ ਜੋ ਬ੍ਰਹਮ ਗਿਆਨ ਹੈ ਆਤਮ ਗਿਆਨ ਹੈ ਗੁਰਬਾਣੀ ਵਿੱਚ ਜੋ ਗਿਆਨ ਹੈ ਇਹ ਸਾਡੇ ਕੋਲ ਖਜ਼ਾਨਾ ਹੈ ਇਹ ਧਨ ਹੈ ਗੁਰਮੁਖਾਂ ਦਾ ਧਨ ਇਹੀ ਹੁੰਦਾ ਆ ਰਾਮ ਨਾਮ ਨਿਧਾਨ ਹਰ ਗੁਰਮਤਿ ਰਖੁਰਤਾ ਇਹ ਗੁਰਮਤ ਵਿੱਚੋਂ ਪ੍ਰਾਪਤ ਹੁੰਦਾ ਜਿਹੜੀ ਗੁਰਮਤ ਨੂੰ ਗੁਰਬਾਣੀ ਇੱਥੇ ਹੀ ਹੁੰਦਾ ਹੈ ਖਜ਼ਾਨਾ ਇਹਨੂੰ ਹਿਰਦੇ 'ਚ ਧਾਰਨ ਕਰਕੇ ਰੱਖੋ ਜਮਾ ਕਰਕੇ ਰੱਖੋ ਇਹਨੂੰ ਚੇਤੇ ਰੱਖੋ ਸਮਝ ਕੇ ਰਹੋ ਇਹਨੂੰ ਸਮਝ ਕੇ ਹਿਰਦੇ 'ਚ ਬਸਾ ਕੇ ਰੱਖੋ ਇਸ ਗਿਆਨ ਨੂੰ ਦਾਸਨ ਦਾਸਾ ਹੋਏ ਰਹੋ ਇੰਨਾ ਬੜਾ ਗਿਆਨ ਹਾਸਲ ਕਰਕੇ ਇਹ ਦਾਸਾਂ ਜਿਨ ਜਿਨ੍ਹਾਂ ਨੇ ਉਚਾਰਨ ਕੀਤੀ ਨਾ ਗੁਰਬਾਣੀ ਉਹ ਦਾਸ ਨੇ ਸਾਰੇ ਦਾਸ ਕਹਾਏ ਨੇ ਉਹ ਜਿਨ੍ਹਾਂ ਨੇ ਗੁਰਬਾਣੀ ਉਚਾਰਨ ਕੀਤੀ ਹੈ ਅਸੀਂ ਭਾਵੇਂ ਇਹ ਗੱਲ ਭੁਲਾਤੀ ਜਾਂ ਸਾਤੋਂ ਨੂੰ ਜਾਣ ਕੇ ਭੁਲਾਤੀ ਪੰਡਤ ਨੇ ਕੁਲਟੇਰਾ ਪਾਉਣ ਵਾਸਤੇ ਉਹ ਜਿਹੜੇ ਦਾਸ ਨੇ ਗੁਰਬਾਣੀ ਚ ਉਹਨਾਂ ਦਾ ਦਾਸ ਬਣ ਕੇ ਰਹੋ ਸਾਨੂੰ ਜਿੰਨੇ ਵੀ ਭਗਤ ਨੇ ਜਿਨ੍ਹਾਂ ਦੀ ਬਾਣੀ ਹੈ ਉਹਨਾਂ ਦੇ ਦਾਸ ਹਾਂ ਅਸੀਂ ਉਹ ਤਾਂ ਭਾਵੇਂ ਸੱਚਖੰਡ ਵਿੱਚ ਨੇ ਇਸ ਵਕਤ ਸਾਰੇ ਸਾਰੇ ਸੱਚਖੰਡ ਦੇ ਹੀ ਦਾਸ ਹਾਂ ਸੀ ਸੱਚਖੰਡ ਖੰਡ ਦੇ ਵਿੱਚ ਭਗਤੇ ਵਸਦੇ ਨੇ ਸਾਰੇ ਭਗਤੇ ਨੇ ਉੱਥੇ ਇਕੱਠੇ ਦਾਸਨ ਦਾਸਾ ਹੋਏ ਰਹੋ ਹੋਵੇ ਵਿਖਿਆ ਮਾਰ ਹੰਕਾਰ ਹੈ ਜਿਹੜਾ ਅਸਰ ਮਾਇਆ ਕਰਕੇ ਵਿਖਿਆ ਕਰਕੇ ਹੰਕਾਰ ਹੈ ਸਾਡੇ ਅੰਦਰ ਇਹਨੂੰ ਮਾਰ ਕੇ ਰਹੋ ਹੰਕਾਰ ਮਾਰਨਾ ਹੰਕਾਰ ਮਾਰ ਮਨ ਮਾਰਨਾ ਹੰਕਾਰ ਮਾਰਨਾ ਹੀ ਅਸਲ ਆਪਣੀ ਮਰਜ਼ੀ ਨੂੰ ਮਾਰ ਕੇ ਗੁਰਮਤਿ ਜੋ ਕਹਿੰਦੀ ਹੈ ਉਹਨੂੰ ਸਮਝ ਕੇ ਗੁਰਮਤ ਨੂੰ ਧਾਰਨ ਕਰੋ ਗੁਰ ਦੇ ਮਾਰਗ ਚੱਲਣਾ ਚਾਹੀਦਾ ਹੁਕਮ 'ਚ ਰਹੋ ਆਪਣੀ ਮਰਜ਼ੀ ਨਾਲ ਚੱਲੋ ਹਾਂਜੀ ਜਨਮ ਪਦਾਰਥ ਜਿੱਤਿਆਂ ਕਦੇ ਨਾ ਆਵੇ ਹਾਰ ਧੰਨ ਧੰਨ ਵਡਭਾਗੀ ਨਾਨਕਾ ਜਿਨ ਗੁਰਮਤਿ ਹਰ ਰਸ ਸਾਰ ਚਾਰ ਪਦਾਰਥ ਨੇ ਸਾਡੇ ਗਿਆਨ ਪਦਾਰਥ ਮੁਕਤ ਪਦਾਰਥ ਫਿਰ ਨਾਮ ਪਦਾਰਥ ਫਿਰ ਜਨਮ ਪਦਾਰਥ ਚਾਰਾਂ ਪਦਾਰਥਾਂ ਤੋਂ ਆਖਰੀ ਪਦਾਰਥ ਜਨਮ ਪਦਾਰਥ ਹੈ ਜਦੋਂ ਜਨਮ ਪਦਾਰਥ ਜਿੱਤਿਆ ਜਾਂਦਾ ਹੈ ਜਿਹੜਾ ਹਿਰਦੇ ਵਿੱਚ ਇਹ ਨਾਮ ਤੁਹਾਨੂੰ ਧਾਰਨ ਕਰਕੇ ਰੱਖਦਾ ਹੈ ਉਹ ਜਨਮ ਪਦਾਰਥ ਜਿੱਤ ਲੈਂਦਾ ਹੈ ਬਸ ਜੀਵਨ ਪ੍ਰਾਪਤ ਕਰ ਲੈਂਦਾ ਹੈ ਜਨਮ ਪਦਾਰਥ ਜਿੱਤਿਆ ਕਦੇ ਨਾ ਆਵੇ ਹਾਰ ਬਸ ਫਿਰ ਕਦੇ ਹਾਰਦਾ ਹੀ ਨਹੀਂ ਉਹ ਫਿਰ ਨਹੀਂ ਹਾਰ ਆਉਂਦੀ ਫਿਰ ਉਹਦਾ ਜ਼ਵਾਲ ਨਹੀਂ ਹੁੰਦਾ ਫਿਰ ਨਹੀਂ ਜੰਮਣ ਬਣ ਚਾਉਂਦਾ ਕਦੇ ਵੀ ਕਦੇ ਨਾ ਆਵੇ ਹਾਰ ਤਨ ਤਨ ਬੜ ਭਾਗੀ ਨਾਨਕਾ ਜਿਨ ਗੁਰਮਤੀ ਹਰ ਰਸ ਸਾਰ ਜਿਨ੍ਹਾਂ ਨੂੰ ਗੁਰਬਾਣੀ ਦੇ ਵਿੱਚੋਂ ਹਰੇ ਰਸ ਦਾ ਨਾਮ ਦਾ ਸਾਰ ਸਮਝ ਆ ਗਈ ਸਾਰ ਗਿਆਨ ਜਿਹੜਾ ਹੈ ਗੁਰਬਾਣੀ ਦਾ ਉਹਦਾ ਟੇਸਟ ਲੈ ਲਿਆ ਜਿਨ੍ਹਾਂ ਨੂੰ ਹਰ ਰਸ ਆ ਗਿਆ ਨਾਮ ਦਾ ਰਸ ਮਿਲ ਗਿਆ ਗੁਰਬਾਣੀ ਚੋਂ ਸਮਝ ਆ ਗਈ ਉਹ ਧਨ ਤਾਨੇ ਬੜੇ ਭਾਗਾਂ ਵਾਲੇ ਨੇ ਉਹ ਹਾਂਜੀ ਮਹੱਲਾ ਚੌਥਾ ਗੋਵਿੰਦ ਗੋਵਿੰਦ ਗੋਵਿੰਦ ਹਰ ਗੋਵਿੰਦ ਗੁਣੀ ਨਿਧਾਨ ਗੋਵਿੰਦ ਗੋਵਿੰਦ ਗੁਰਮਤਿ ਧਿਆਈਐ ਤਾਂ ਦਰਗਾ ਪਾਈਏ ਮਾਨ ਗੋਵਿੰਦ ਜਿੱਥੇ ਸਾਡੀ ਸੁਰਤ ਨੇ ਜੁੜਨਾ ਜਿਹੜੇ ਬਿੰਦੂ ਤੇ ਉਹ ਗੋਵਿੰਦ ਹੈ ਜਿਹੜੀ ਸਾਡਾ ਸਤਗੁਰੂ ਹੀ ਗੋਵਿੰਦ ਹੈ ਸਤਗੁਰ ਦੇ ਚਰਨਾਂ 'ਚ ਸੁਰਤ ਜੋੜਨੀ ਹੈ ਟਿਕਾਉਣੀ ਹੈ ਅਸੀਂ ਉਹ ਗੋਬਿੰਦ ਉਹ ਬਿੰਦੂ ਹੈ ਸਾਡਾ ਟਾਰਗੇਟ ਹੈ ਸਾਡਾ ਆਪਣਾ ਮੂਲ ਗੋਬਿੰਦ ਗੋਬਿੰਦ ਗੋਬਿੰਦ ਹਰ ਹਰ ਹੀ ਗੋਬਿੰਦ ਹੈ ਹਰ ਹਿਰਦੇ ਵਿੱਚ ਹੈ ਗੋਬਿੰਦ ਗੁਣੀ ਨਿਧਾਨ ਗੋਬਿੰਦ ਹੀ ਗੁਣਾਂ ਦਾ ਖਜ਼ਾਨਾ ਉਹ ਗੁਣਾਂ ਦਾ ਖਜ਼ਾਨਾ ਗੋਬਿੰਦ ਗੋਬਿੰਦ ਗੋਬਿੰਦ ਗੁਰਮਤੀ ਧਿਆਈ ਹੈ ਗੁਰਮਤ ਜਿਹੜੀ ਹੈਗੀ ਉਹ ਗੋਬਿੰਦ ਵਿੱਚ ਧਿਆਨ ਰੱਖਣ ਨੂੰ ਹੀ ਅੰਤਰ ਧਿਆਨ ਕਰਦੀ ਹੈ ਕਹਿ ਦੋ ਆਪਣੇ ਮੂਲ ਨਾਲ ਜੋੜਦੀ ਹੈ ਗੁਰਮਤ ਧਿਆਈ ਹੈ ਤਾਂ ਦਰਗਾਹ ਪਾਈਏ ਮਾਨ ਫੇਰ ਦਰਗਾਹ ਦੇ ਵਿੱਚ ਮਾਨ ਮਿਲਦਾ ਗੋਬਿੰਦ ਦੇ ਨਾਲ ਜਾਂ ਧਿਆਨ ਜੁੜ ਜਾਂਦਾ ਪਰ ਆਪਣੇ ਮੂਲ ਨਾਲ ਜੁੜੀ ਹੋਈ ਜਾ ਰਹਿੰਦੀ ਹੈ ਉਦੋਂ ਇਹ ਇੱਕ ਹੈ ਸਾਬਤ ਸੂਰਤ ਹੈ ਜੇ ਸਾਬਤ ਸੂਰਤ ਹੈ ਤਾਂ ਦਸਤਾਰ ਸਰਾ ਵੀ ਹੈ ਦਸਤਾਰ ਸਰਾ ਦਾ ਮਤਲਬ ਹੈ ਇਹਦੇ ਸਿਰ ਤੇ ਹੱਥ ਹੈ ਹੁਕਮ ਇਹਦੇ ਉੱਤੇ ਹੈ ਇਹ ਦਾਸ ਹੈ ਉੱਤੇ ਕੀ ਹੈ ਸਿਰ ਤੇ ਹੁਕਮ ਹੈ ਇਹਦੇ ਹੁਕਮ ਦੇ ਅੰਦਰ ਚੱਲਦਾ ਸਾਬਤ ਸੂਰਤ ਦਸਤਾਰ ਸਿਰਾਂ ਦਾ ਮਤਲਬ ਹੈ ਦਸਤ ਕਹਿੰਦੇ ਨੇ ਹੱਥ ਨੂੰ ਪਰਮੇਸ਼ਰ ਦਾ ਹੁਕਮ ਹੈ ਜਿਹੜਾ ਹੱਥ ਉਹ ਇਹਦੇ ਸਿਰ ਤੇ ਹੈ ਉਹ ਇਹਦੀ ਰੱਖਿਆ ਕਰਦਾ ਇਹ ਸਾਬਤ ਸੂਰਤ ਹੈ ਇਹ ਤੇ ਗੋਬਿੰਦ ਨਾਲ ਜੁੜਿਆ ਹੋਇਆ ਜੇ ਗੋਬਿੰਦ ਵਿੱਚ ਇਹਦਾ ਧਿਆਨ ਹਾਂਜੀ ਗੋਬਿੰਦ ਗੋਬਿੰਦ ਗੋਬਿੰਦ ਜਪ ਮੁਖ ਉਜਲਾ ਪ੍ਰਧਾਨ ਹਾਂ ਜੇ ਗੋਬਿੰਦ ਗੋਬਿੰਦ ਜਪ ਲਈਏ ਨਾ ਤਾਂ ਮੁਖ ਉਜਲਾ ਹੋ ਜਾਂਦਾ ਹੈ ਅੰਦਰੋਂ ਜਿਹੜਾ ਹੈ ਨਾ ਕਾਲਖ ਹੈ ਮਨ ਨੂੰ ਅਗਿਆਨਤਾ ਦੀ ਅੰਦਰੋਂ ਭਰਮ ਦਾ ਨਾਸ ਹੋ ਜਾਂਦਾ ਮੁਖ ਉਜਲੇ ਦਾ ਮਤਲਬ ਹੈ ਭਰਮ ਦਾ ਨਾਸ ਹੋ ਜਾਂਦਾ ਅੰਦਰ ਕਿਸੇ ਕਿਸਮ ਦੀ ਕੋਈ ਸ਼ੰਕਾ ਨਹੀਂ ਰਹਿੰਦੀ ਮੁਖ ਉਜਲਾ ਜਿਹੜਾ ਜਿਹੜਾ ਮੁਖ ਉਜਲਾ ਉਹ ਪ੍ਰਧਾਨ ਹੈ ਉਹ ਭਗਤ ਹੈ ਉਹ ਪ੍ਰਧਾਨ ਹੈ ਉਹੀ ਪ੍ਰਧਾਨ ਹੈ ਕੋਈ ਭਗਤ ਹੈ ਹਾਂਜੀ ਨਾਨਕ ਗੁਰ ਗੋਬਿੰਦ ਹਰ ਜਿਤ ਮਿਲ ਹਰ ਪਾਇਆ ਨਾਮ ਇਹਦੇ ਵਿੱਚ ਗੋਬਿੰਦ ਕੌਣ ਹੈ ਨਾਨਕ ਕਹਿੰਦੇ ਜਿਹੜਾ ਗੁਰ ਹੈ ਨਾ ਆਪਣਾ ਗੁਰ ਹੀ ਗੋਬਿੰਦ ਹੈ ਗੋਬਿੰਦ ਹੀ ਹਰ ਹੈ ਇਹ ਇੱਕ ਦੇ ਹੀ ਨਾਮ ਨੇ ਤੈਨੂੰ ਜਿਤ ਮਿਲ ਜੇ ਉਹਦਾ ਨਾਮ ਮਿਲ ਜੀਏ ਆਪਣੇ ਮੂਲ ਨਾਲ ਮਿਲ ਜੀਏ ਹਰ ਪਾਈਏ ਨਾਮ ਮੇਰ ਹਰ ਪਾਈਏ ਨਾਮ ਤਾਂ ਹਰ ਨਾਮ ਜਿਹੜਾ ਉਹ ਪ੍ਰਾਪਤ ਹੋ ਜਾਂਦਾ ਹੈ ਹਰ ਦਾ ਜਸ ਪ੍ਰਾਪਤ ਹੋ ਜਾਂਦਾ ਜਿਹੜਾ ਨਾਮ ਬਿਨਾ ਕਰਨਾ ਤੇ ਸੁਣਨ ਵਾਲੇ ਨਾ ਤੁਰਕੀ ਬਾਣੀ ਉਹਦੇ ਨਾਲ ਜੁੜ ਜਾਂਦਾ ਉਹਦੀ ਦੇ ਨਾਲ ਲਿਵ ਜੁੜ ਜਾਂਦੀ ਹੈ ਉਹਦੇ ਨਾਲ ਹਾਂਜੀ ਅੱਛਾ ਜੀ ਮਿਲ ਮਨ ਨੇ ਹਰ ਨਾਲ ਮਿਲਣਾ ਹੈ ਜੀ ਜਿੱਤ ਮਿਲ ਆਪਣੇ ਮੂਲ ਨਾਲ ਮਿਲਣਾ ਉਹਨੂੰ ਮਿਲ ਕੇ ਸਤਗੁਰ ਤੇ ਨਾਮ ਪਾਇਆ ਜਾਏ ਨਾ ਜਿੰਨਾ ਜਿਹੜਾ ਉਹਦੇ ਨਾਲ ਮਿਲਦਾ ਨਹੀਂ ਨਾਮ ਨਹੀਂ ਸੁਣਾਈ ਦੇਣਾ ਇਹਨੂੰ ਇਹ ਫਿਰ ਕੰਨਾਂ ਨਾਲ ਜੁੜਿਆ ਬਾਹਲੇ ਕੰਨਾਂ ਨਾਲ ਨਹੀਂ ਸੁਣਾਈ ਦੇਣਾ ਉਹ ਸਰਬਣੀ ਸੁਣਨਾ ਆਲੋ ਹੈ ਸਰਬਣ ਉਹਦੇ ਕੋਲ ਨੇ ਸਰਬਣ ਸੁਣ ਸ਼ਕਤੀ ਅਸਲ ਚ ਉਹਦੇ ਕੋਲ ਹੀ ਹੈ ਹਾਂਜੀ ਤੇ ਪਾਇਆ ਨਾਮ ਹੈਗਾ ਜੀ ਨਾਮ ਪਦਾਰਥ ਹੈ ਜੀ ਜੀ ਤੇ ਇਸੇ ਸ਼ਬਦ ਚ ਪਹਿਲਾਂ ਆਈ ਸੀਗੀ ਜਨਮ ਪਦਾਰਥ ਦੀ ਗੱਲ ਤੇ ਜਨਮ ਪਦਾਰਥ ਔਰ ਨਾਮ ਪਦਾਰਥ ਦੀ ਗੱਲ ਆ ਗਈ ਇਸ ਨਾਲ ਹੀ ਜਨਮ ਪਦਾਰਥ ਇਕੱਠੇ ਹੀ ਨੇ ਦੋਵੇਂ ਠੀਕ ਹੈ ਜੀ ਇਹ ਸਿਧਾਂਤ ਇੱਥੇ ਉਹਨਾਂ ਨੇ ਸਪਸ਼ਟ ਕੀਤਾ ਹੈ ਜੀ ਚੌਥੇ ਪਾਤਸ਼ਾਹ ਨੇ ਬਿਲਕੁਲ ਬਿਲਕੁਲ ਅੱਛਾ ਜਿਹੜਾ ਗੋਬਿੰਦ ਸ਼ਬਦ ਹੈ ਇਸ ਕੱਲੇ ਸ਼ਲੋਕ 'ਚ 9 ਵਾਰ ਆਉਂਦਾ ਹੈ ਤੇ ਜਗਾ ਤਾਂ ਬਿਨਾ ਟਿੱਪੀ ਤੋਂ ਲਿਖਿਆ ਤੇ ਦੋ ਜਗਾ ਟਿੱਪੀ ਲਾਈ ਹੈ ਉਹ ਜਿਹੜੇ ਪੜ੍ਹਦੇ ਆ ਉਹਨਾਂ ਨੂੰ ਨਹੀਂ ਪਤਾ ਲੱਗਦਾ ਵੀ ਗੋਵਿੰਦ ਪੜ੍ਹਨਾ ਕਿ ਗੋਵਿੰਦ ਪੜ੍ਹਨਾ ਆ ਪੜ੍ਹਨਾ ਗੋਵਿੰਦ ਹੀ ਹੈ ਸਾਰੇ ਹੀ ਇਹਨਾਂ ਨੇ ਟਿੱਪੀ ਟਿੱਪੀ ਤਾਂ ਲੱਗਦੀ ਉਹਦੀ ਸੀ ਕਿਤੇ ਹੱਥ ਲਿਖਤਾਂ ਦੇ ਵਿੱਚ ਇਹ ਮੌਜੀਆਂ ਨੇ ਕਿਤੇ ਲਾਤੀ ਕਿਤੇ ਨਾ ਲਾਤੀ ਮਰਜ਼ੀ ਦੇ ਮਾਲਕ ਨੇ ਹੁਣ ਜਿਹੜੀ ਹੱਥ ਲਿਖਤਾ ਨੇ ਉੱਤੇ ਟਿੱਪੀ ਦਾ ਕੋਈ ਰਿਵਾਜ ਨਹੀਂ ਸੀ ਨਾ ਬਿੰਦੀ ਨਾ ਟਿੱਪੀ ਨਾ ਅਦਕ ਤਿੰਨੇ ਨਹੀਂ ਸੀ ਹੁੰਦੇ ਠੀਕ ਹੈ ਜੀ ਹਰ ਜਗ੍ਹਾ ਪੜਨਾ ਆਪਾਂ ਗੋਬਿੰਦ ਹੈ ਜੀ ਹਾਂ ਗੋਬਿੰਦ ਤੇ ਪੜਿਆ ਜਾਊਗਾ ਠੀਕ ਹੈ ਜੀ ਕਿਉਂਕਿ ਕੋਈ ਸੰਸਥਾਵਾਂ ਕਹਿੰਦੀਆਂ ਜਿਵੇਂ ਲਿਖਿਆ ਉਵੇਂ ਪੜਨਾ ਫਿਰ ਉਹ ਗੋਵਿੰਦ ਬਣ ਜਾਂਦਾ ਗੋਵਿੰਦ ਦਾ ਤਾਂ ਕੋਈ ਅਰਥ ਨਹੀਂ ਬਣਦਾ ਨਾ ਜੀ ਆਖਰ ਉਹਦਾ ਅਰਥ ਕੀ ਬਣ ਇਹ ਸੰਸਥਾਵਾਂ ਜਿਹੜੀਆਂ ਨੇ ਉਹ ਉਹਨਾਂ ਦੇ ਉਲਝਾਏ ਨੇ ਕੰਮ ਆ ਜਿਹੜੀ ਗੁਰਬਾਣੀ ਦਾ ਅਰਥ ਅਜੇ ਤੱਕ ਨਹੀਂ ਮਿਲੇ ਉਹਦੇ ਨੇ ਉਹ ਜਿਹੜੇ ਸੰਸਾਰ ਨੇ ਨਾ ਲਕੀਰ ਦੇ ਫਕੀਰ ਉਹਨਾਂ ਨੇ ਤਾਂ ਸਗੋਂ ਗੱਲਾਂ ਲਜਾਤੀਆਂ ਕੱਟੜਵਾਦੀ ਬਣਾਤੇ ਹਾਂਜੀ ਪੌੜੀ ਤੂੰ ਆਪੇ ਹੀ ਸਿੱਧ ਸਾਧਕੋ ਤੂੰ ਆਪੇ ਹੀ ਜੁਗ ਜੋਗੀਆ ਤੂੰ ਆਪੇ ਹੀ ਰਸ ਰਸੇੜਾ ਤੂੰ ਆਪੇ ਹੀ ਭੋਗ ਭੋਗੀਆ ਹੁਣ ਇੱਕ ਨੂੰ ਕਿਹਾ ਜਿਹੜਾ ਇੱਕ ਹੈ ਉਹ ਆਪੇ ਹੀ ਸਿੱਧ ਸਿੱਧ ਤਾਂ ਹੰਦਲ ਹੈ ਅੱਧਾ ਦਾ ਤੂੰ ਸੱਜਾ ਹੈ ਅੱਧਾ ਸਾਧਕ ਹੋਣ ਜਿਹੜਾ ਮਨ ਹੈ ਉਹ ਸਾਧਣਾ ਹੈ ਜੋ ਮਨ ਸਾਧਣਾ ਨਾ ਮਨ ਸਾਧੇ ਸਿੱਧ ਹੋਏ ਜਦ ਮਨ ਸਾਧੇ ਜਾਊ ਉਹ ਵੀ ਸਿੱਧ ਬਣ ਜੂ ਤਾਂ ਪੂਰਨ ਸਿੱਧ ਹੋਊਗਾ ਅੱਧਾ ਸੱਜਾ ਹੈ ਅੱਧਾ ਸਾਧਕ ਹੈ ਤੂੰ ਆਪੇ ਹੀ ਸਿੱਧ ਸਾਧਕੋ ਸਾਧਕੋ ਵੀ ਤੂੰ ਹੀ ਹੈ ਮਨ ਕਰਕੇ ਸਾਧਕੋ ਹੈ ਚਿਤ ਕਰਕੇ ਸਿੱਧ ਤੂੰ ਆਪੇ ਹੀ ਜੁਗ ਜੋਗੀ ਹੋ ਆਪੇ ਹੀ ਜੋਗੀ ਹੈ ਆਪੇ ਹੀ ਜਿਹਦੇ ਨਾਲ ਜੁੜਨਾ ਉਹ ਤਾਂ ਆਪਣੇ ਆਪ ਨਾਲ ਜੁੜਨਾ ਕਿਸੇ ਹੋਰ ਨਾਲ ਨਹੀਂ ਜੁੜਨਾ ਆਪਣੇ ਮੂਲ ਨਾਲ ਜੁੜਨਾ ਆਪਣੇ ਆਪ ਨਾਲ ਜੁੜਨਾ ਮਾਇਆ ਨਾਲ ਜੁੜਿਆ ਹੋਇਆ ਮਾਇਆ ਤੋਂ ਬੈਕ ਮਾਰ ਕੇ ਆਪਣੇ ਮੂਲ ਨਾਲ ਜੁੜ ਜਾਣਾ ਤੂੰ ਆਪੇ ਹੀ ਰਸ ਆਪੇ ਹੀ ਤਾਂ ਰਸ ਹੈ ਰਸ ਕੀ ਹੈ ਆਤਮ ਰਸ ਹੈ ਜਿਹੜਾ ਰਸ ਹੈ ਜਿਹੜਾ ਅੰਮ੍ਰਿਤ ਰਸ ਹੈ ਅੰਮ੍ਰਿਤ ਦਾ ਸਰੋਵਰ ਹੈ ਉਹ ਕੌਣ ਹੈ ਸਤਗੁਰ ਅੰਮ੍ਰਿਤ ਸਰੋਵਰ ਹੈ ਸਤਗੁਰ ਜਦ ਆਪੇ ਅੰਮ੍ਰਿਤ ਸਰੋਵਰ ਹੈ ਤੇ ਉਹ ਰਸ ਉਹੀ ਹੈ ਉਹ ਅੰਮ੍ਰਿਤ ਸਰੋਵਰ ਕਿਹੜਾ ਹੈ ਨਾ ਉਹੀ ਦਾ ਰਸ ਹੈ ਰਸੀੜਾ ਕੌਣ ਰਸੀੜਾ ਮਨ ਜਿਹਨੇ ਰਸ ਲੈਣਾ ਆਪੇ ਰਸ ਹੈ ਆਪੇ ਰਸ ਲੈਣ ਵਾਲਾ ਹੈ ਜਦ ਆਪਣੇ ਮੂਲ ਨਾਲ ਜੁੜੇਗਾ ਆਤਮ ਰਸ ਆਊਗਾ ਆਪਣੇ ਮੂਲ ਨਾਲ ਜੁੜੇ ਤੇ ਆਤਮ ਰਸ ਆਊਗਾ ਤੇਰਾ ਹੀ ਰਸ ਤੈਨੂੰ ਆਊਗਾ ਆਤਮ ਰਸ ਤੂੰ ਆਪੇ ਹੀ ਭੋਗ ਭੋਗੀਆ ਆਪੇ ਹੀ ਭੋਗ ਹੈ ਭੋਗ ਜਿਹੜੀ ਚੀਜ਼ ਖਾਈਦੀ ਹੈ ਰਸਾ ਜਿਹੜਾ ਭੋਗ ਹੈ ਆ ਖਾਣ ਵਾਲਾ ਭੋਗ ਵੀ ਤੂੰ ਹੀ ਭੋਗੀ ਆ ਵੀ ਤੂੰ ਹੀ ਹੈ ਠੀਕ ਹੈ ਜੀ ਯੁੱਗ ਔਰ ਯੋਗੀਆ ਚ ਕੀ ਫਰਕ ਹੁੰਦਾ ਜੀ ਯੁੱਗ ਕੀ ਹੈ ਯੁੱਗ ਜੁੜਿਆ ਹੋਇਆ ਜਿਹਦੇ ਨਾਲ ਜੁੜਨਾ ਜੋਗੀਆ ਜਿਹੜਾ ਜੁੜਿਆ ਨਹੀਂ ਅੱਗੇ ਪਿੱਛੇ ਹੈ ਯੁੱਗ ਕੀ ਹੈ ਮਨ ਹੈ ਕਿ ਚਿੱਤ ਹੈ ਯੁੱਗ ਔਰ ਜੋਗੀਆ ਕੀ ਕੀ ਹੈ ਜੁਗ ਜਿਹਦੇ ਨਾਲ ਜੁੜਨਾ ਹੈ ਜੋਗੀਆ ਜੁੜਨ ਵਾਲਾ ਜੋਗ ਜਿਹਦੇ ਨਾਲ ਹੂੜ ਜੁਗ ਹੈ ਜੋਗੀਆ ਜੁੜਨ ਵਾਲਾ ਠੀਕ ਹੈ ਜੀ ਇਸ ਤਰ੍ਹਾਂ ਹੀ ਭੋਗ ਜਿਹੜਾ ਹੈਗਾ ਚਿੱਤ ਹੈ ਤੇ ਭੋਗਿਆ ਜਿਹਨੇ ਨਾਲ ਉਤੋਂ ਉਹ ਪ੍ਰਾਪਤ ਕਰਨਾ ਭੋਗ ਹਾਂ ਜਿਹੜਾ ਭੋਗਣ ਵਾਲਾ ਹੈ ਭੋਗਿਆ ਜੁੜਨ ਵਾਲਾ ਜੋਗੀਆ ਰਸ ਹੋਰ ਹੈ ਜਿਹੜਾ ਹੋਰ ਹੈ ਰਸ ਸਤਗੁਰ ਹੈ ਰਸੀ ਜਿਹੜਾ ਰਸ ਲੈਣ ਵਾਲਾ ਠੀਕ ਹੈ ਇਹਨਾਂ ਨੂੰ ਸ਼ੱਕ ਪੈਂਦਾ ਵੀ ਭੋਗ ਜਿਹੜਾ ਸ਼ਬਦ ਮਾਇਆ 'ਚ ਦੂਸਰੀ ਤਰ੍ਹਾਂ ਹੈਗਾ ਵੀ ਆਪਾਂ ਕੋਈ ਚੀਜ਼ ਨੂੰ ਭੋਗਦੇ ਆਂ ਬਲਕਿ ਭੋਗ ਦਾ ਅਰਥ ਹੈਗਾ ਭੋਜਨ ਹੈ ਜੀ ਗਿਆਨ ਭੋਜਨ ਦੀ ਗੱਲ ਆ ਉਹ ਸਰੀਰ ਦੇ ਨੇ ਬਾਹਰਲੇ ਸਰੀਰ ਦੇ ਨੇ ਮਾਇਆ ਦੇ ਅਲੱਗ ਨੇ ਨਿਰਾਕਾਰੀ ਅਲੱਗ ਨੇ ਜਾਂ ਸਰੀਰ ਦੋ ਨੇ ਤਾਂ ਭੋਗ ਵੀ ਦੋਏ ਨੇ ਨਿਰਾਕਾਰੀ ਭੋਜਨ ਹੈ ਜਿਹੜਾ ਮਾਇਆ ਦਾ ਸਰੀਰ ਹੈ ਉਹ ਤਾਂ ਮਾਇਆ ਦਾ ਭੋਜਨ ਹੈ ਭੋਗ ਸ਼ਬਦ ਦੇ ਵੀ ਦੋ ਅਰਥ ਬਣਦੇ ਨੇ ਨਾ ਹਾਂ ਤੇ ਇਹਨਾਂ ਨੇ ਦੂਸਰੇ ਅਰਥ ਲਿਖੇ ਆ ਇਹਨਾਂ ਨੇ ਭੋਗ ਦੇ ਭੋਜਨ ਨਹੀਂ ਲਏ ਉਹ ਅੱਛਾ ਇਹਨਾਂ ਨੇ ਉਹ ਲਾ ਲਿਆ ਖੈਰ ਉਹ ਜੋ ਮਰਜ਼ੀ ਲਾ ਲੈਣ ਉਹ ਮਾਇਆ ਦੇ ਵਿੱਚ ਉਹ ਵੀ ਮਾਇਆ ਚ ਹੀ ਹੈ ਮਾਇਆ ਤਾਂ ਫਿਰ ਕਈ ਅਰਥ ਬਣਦੇ ਨੇ ਨਾ ਇੱਕ ਸ਼ਬਦ ਦੇ ਮਾਇਆ ਚ ਕਈ ਅਰਥ ਬਣ ਜਾਂਦੇ ਨੇ ਤੂੰ ਆਪੇ ਆਪ ਵਰਤਦਾ ਤੂੰ ਆਪੇ ਕਰੇ ਸੋ ਹੋ ਗਿਆ ਸਤ ਸੰਗਤੀ ਸਤਗੁਰ ਧੰਨ ਤਨੋ ਧਨ ਧਨ ਤਨੋ ਜਿਤ ਮਿਲ ਹਰ ਬੁਲਗ ਬਲੋਗਿਆ ਤੂੰ ਆਪੇ ਆਪ ਵਰਤਦਾ ਤੂੰ ਆਪ ਹੀ ਵਰਤਦਾ ਚਾਹੇ ਮਾਇਆ 'ਚ ਵਰਤ ਚਾਹੇ ਮਾਇਆ 'ਚ ਪਰੇ ਵਰਤ ਤੂੰ ਆਪੇ ਕਰੇ ਸੋ ਹੋ ਗਿਆ ਜੋ ਤੂੰ ਕਰਦਾ ਹੋਈ ਹੁੰਦਾ ਜੇ ਤਾਂ ਤੇਰੀ ਇੱਛਾ ਹੈਗੀ ਮਾਇਆ 'ਚ ਰਹਿਣ ਦੀ ਤਾਂ ਤਾਂ ਮਾਇਆ 'ਚ ਰਹੇਗਾ ਜੇ ਤਾਂ ਮਾਇਆ ਦੇ ਭੋਗ ਭੋਗਣ ਦੀ ਇੱਛਾ ਤਾਂ ਤਾਂ ਮਾਇਆ ਦੇ ਭੋਗ ਭੋਗਦਾ ਰਹੋ ਜੇ ਭਾਈ ਤੇਰੀ ਇੱਛਾ ਤੇਰੇ ਅੰਦਰ ਨਾਮ ਦੀ ਭੁੱਖ ਗਈ ਨਾ ਭੋਜਨ ਬਣਾ ਲਿਆ ਫਿਰ ਸੱਚਖੰਡ ਚਲੇ ਜਾਏਗਾ ਇਹ ਤੇਰੇ ਆਪਣੇ ਹੱਥ 'ਚ ਹੀ ਹੈ ਤੈਨੂੰ ਤਾਂ ਉਪਦੇਸ਼ ਹੈ ਉਪਦੇਸ਼ ਦਿੱਤਾ ਗੁਰਬਾਣੀ ਨੇ ਉਪਦੇਸ਼ ਤਾਂ ਤੈਨੂੰ ਦੇਤਾ ਭੁੱਲੇ ਨੂੰ ਰਾਹ ਤਾਂ ਤੈਨੂੰ ਪਾਤਾ ਰਾਹ ਤਾਂ ਤੈਨੂੰ ਦੱਸ ਦਿੱਤਾ ਭੁੱਲੇ ਨੂੰ ਰਾਹ ਪੈਣਾ ਜਾਂ ਨਹੀਂ ਪੈਣਾ ਇਹ ਤੇਰੀ ਮਰਜ਼ੀ ਹੈ ਜੋ ਤੂੰ ਕਰੇਗਾ ਉਹੀ ਹੋਊਗਾ ਚਾਹੇ ਤੂੰ ਗਲਤ 'ਚ ਫਾਹਾ ਪਾ ਕੇ ਫਸੀ ਲੈ ਲੈ ਚਾਹੇ ਆਪਣੀ ਫਾਸੀ ਕੱਟ ਕੇ ਫਾਹ ਤਾਂ ਫਿਰ ਗੱਲ 'ਚ ਪਿਆ ਹੋਇਆ ਹੀ ਹੈ ਕਬੀਰ ਰਾਤੀ ਕਾਰੀਆਂ ਕਾਰੇ ਉੱਪਰ ਜੰਤ ਲੈ ਫਾਹੇ ਉੜ ਧਾਬ ਤੇ ਤੇ ਜਾਣ ਮਾਰੇ ਭਗਵੰਤ ਫਾਹ ਤਾਂ ਪਿਆ ਹੋਇਆ ਹੀ ਹੈ ਜੇ ਭੱਜੇਗਾ ਤਾਂ ਫਾਹ ਟੈਟ ਹੋ ਜਾਊਗਾ ਜੇ ਬਹਿ ਕੇ ਟਿਕ ਜੇਗਾ ਮਨ ਟਿਕ ਜਾਊਗਾ ਤਾਂ ਫਾਹ ਘਟਿਆ ਵੀ ਜਾਊਗਾ ਫਿਰ ਟੈਟ ਨਹੀਂ ਹੁੰਦਾ ਫਾਹ ਤੈਨੂੰ ਕੁਝ ਨਹੀਂ ਕਹਿੰਦਾ ਬੈਠੇ ਜਾ ਸਤ ਸੰਗਤੀ ਸਤਗੁਰ ਧੰਨ ਧਨੋ ਧੰਨ ਧੰਨ ਧਨੋ ਜਿਹੜਾ ਸਤ ਸੰਗਤੀ ਹੈ ਸੱਚ ਦੀ ਸੰਗਤ ਨਾਲ ਜੁੜ ਗਿਆ ਜਿਹਨੇ ਸੱਚ ਨਾਲ ਆਪਣੀ ਸੁਰਤ ਜੋੜ ਲਈ ਆਪਣੇ ਮੂਲ ਨਾਲ ਉਹ ਸਤਗੁਰ ਧੰਨ ਉਹ ਆਪ ਹੈ ਸਤਗੁਰ ਹੈ ਸਤਪੁਰਖ ਜੇ ਜਾਣਿਆ ਸਤਗੁਰ ਤਿਸ ਕਾ ਉਹ ਸਤਗੁਰ ਆਪ ਹੀ ਹੋ ਜਾਂਦਾ ਹੈ ਉਹ ਧਨੋ ਧੰਨ ਧਨਵਾਨ ਹੈ ਉਹਦੇ ਕੋਲ ਧਨੂ ਹੈ ਆ ਮਾਇਆ ਦਾ ਉਹ ਧਨ ਭਾਗ ਨੇ ਉਹਦੇ ਤਨੋ ਧਨ ਜਿੰਨਾ ਤਨ ਕਹਿ ਦੀ ਉਹਨਾਂ ਹੀ ਥੋੜਾ ਹੈ ਉਹ ਜਿੰਨਾ ਵੱਡਾ ਕਹਿ ਦਈਏ ਧਨ ਦਾ ਮਤਲਬ ਵੱਡਾ ਹੈ ਜਿੰਨਾ ਵੱਡਾ ਕਹਿ ਦੀ ਉਹਨਾਂ ਹੀ ਥੋੜਾ ਹੈ ਵੱਡਾ ਉਹਦੇ ਬਰਾਬਰ ਕੋਈ ਨਹੀਂ ਸੰਸਾਰ ਜਿਤ ਮਿਲ ਹਰ ਬੁਲਗ ਬਲੋਗੀਆ ਜਿਹੜੇ ਸਤਗੁਰ ਨੂੰ ਮਿਲ ਕੇ ਆ ਬੁਲਗ ਬਲੋਗੀਆ ਬੁਲਾਇਆ ਬੋਲਦਾ ਆ ਕਹਿੰਦੇ ਜਿਹੜਾ ਅਸੀਂ ਬੁਲਾਏ ਬੋਲਦੇ ਆ ਜਿਹੜੇ ਸਤਗੁਰ ਨਾਲ ਉਹ ਸਤਗੁਰ ਜਿੰਨਾ ਵੱਡਾ ਉਹਦੀ ਜਿੰਨੀ ਉਪਮਾ ਕੀਤੀ ਜਾਵੇ ਉਨੀ ਉਪਮਾ ਥੋੜੀ ਹੈ ਮੈਂ ਆਪਣੇ ਸਤਗੁਰ ਦੀ ਜਿੰਨੀ ਉਪਮਾ ਕਰਾਂ ਉਨੀ ਉਹ ਥੋੜੀ ਹੈ ਜਿਹਦੇ ਨਾਲ ਜੁੜ ਕੇ ਮੈਂ ਐ ਬੋਲ ਬੋਲੇ ਦੇ ਗੁਰਬਾਣੀ ਲਿਖੀ ਹੈ ਉਚਾਰਨ ਕੀਤੀ ਹੈ ਬੁਲਗ ਬਲੋਗੀਆ ਠੀਕ ਹੈ ਜੀ ਹਾਂਜੀ ਜਿਹੜਾ ਪਿੱਛੇ ਆਪੇ ਲਾਂ ਵਾਲਾ ਤਾਂ ਆਪ ਹੈ ਇਹ ਵੀ ਦੋ ਮਨ ਚਿੱਤੇ ਹੀ ਹੈ ਤੂੰ ਆਪੇ ਆਪ ਵਰਤਦਾ ਜੇ ਦੋ ਥਾਂ ਫਿਰ ਆਪੇ ਉਧਰ ਵੀ ਆਪ ਉਧਰ ਵੀ ਆਪ ਤੇ ਹਰ ਬੋਲਣ ਵਾਲਾ ਅਸਲ 'ਚ ਹਰ ਬੋਲ ਰਿਹਾ ਹੈ ਜੀ ਬੁਲਾਇਆ ਬੋਲ ਰਿਹਾ ਪਰ ਹਾਂਜੀ ਸਭ ਕਹੋ ਮੁਖੋਂ ਹਰ ਹਰ ਹਰੇ ਹਰ ਹਰ ਹਰੇ ਹਰ ਬੋਲਤ ਸਭ ਪਾਪ ਲਹੋ ਗਿਆ ਸਭ ਕਹੋ ਮੁਖੋਂ ਸਾਰੇ ਮੁਖ ਤੋਂ ਇਹ ਕਹੋ ਹਰ ਹਰ ਹਰੇ ਜਿਹੜਾ ਹਰ ਹੈ ਹਰੀ ਹੈ ਉਹੀ ਹਰਾ ਭਰਾ ਕਰਦਾ ਸਭ ਕਾਸੇ ਨੂੰ ਜਿੰਨੇ ਪੇੜ ਪੌਦੇ ਨੇ ਸਰੀਰ ਨੇ ਉਹਦੇ ਨਾਲੇ ਸਾਰੀ ਸ੍ਰਿਸ਼ਟੀ ਹਰੀ ਭਰੀ ਹੈ ਸਾਰੇ ਜੀਵ ਹਰੇ ਭਰੇ ਨੇ ਜਿੰਨੀ 84 ਲੱਖ ਜੂਨ ਹਰੀ ਭਰੀ ਹੈ ਸਭ ਚ ਹਰ ਹੈ ਘਟ ਘਟ ਮੈਂ ਹਰ ਜੂ ਬਸੈ ਸੰਤਰ ਕਹਿਓ ਪੁਕਾਰ ਹਰੇ ਹਰ ਹਰੇ ਹਰ ਬੋਲਤ ਸਭ ਪਾਪ ਲੋ ਗਿਆ ਜਦ ਹਰ ਬੋਲਦਾ ਨਾ ਹਰ ਬੋਲਦਾ ਹਰ ਦੇ ਬੋਲ ਬੋਲੇ ਹੋਏ ਨੇ ਗੁਰਬਾਣੀ ਇਹ ਸਭ ਪਾਪਾਂ ਨੂੰ ਲਾਉਣ ਵਾਲੇ ਬੋਲ ਨੇ ਜਦ ਇਹ ਬੋਲ ਬਾਣੀ ਬੋਲਦੇ ਆ ਆਪਾਂ ਪੜਾਂਗੇ ਇਹ ਬਾਣੀ ਨੂੰ ਤਾਂ ਪਾਪ ਆਪੇ ਹੀ ਦੂਰ ਹੋ ਜਾਣਗੇ ਜਾਨੀ ਆਪਣੀ ਮਰਜ਼ੀ ਛੁੱਟ ਜੂਗੀ ਹੁਕਮ ਦਾ ਵਿਰੋਧ ਛੁੱਟ ਜੂਗਾ ਕਿਸੇ ਦਾ ਬੁਰਾ ਸੋਚਣਾ ਬੰਦ ਕਰ ਦਾਂਗੇ ਸਾਰੇ ਔਗਣ ਦੂਰ ਹੋ ਜਾਣਗੇ ਇਹ ਹਰ ਦੀ ਬੋਲੀ ਹੈ ਹਰ ਦੀ ਬੋਲੀ ਆ ਪਾਪ ਲੈ ਜਾਂਦੇ ਨੇ ਹਾਂਜੀ ਠੀਕ ਹੈ ਜੀ ਮੁੱਖੋਂ ਹਰ ਨਹੀਂ ਕਹਿਣਾ ਹਰ ਦੀ ਬੋਲੀ ਬੋਲਣੀ ਹੈ ਜੀ ਜੋ ਹਰ ਬੋਲੇ ਉਹੀ ਬੋਲਣਾ ਅਸੀਂ ਠੀਕ ਹੈ ਜੀ ਇੱਥੇ ਪਹਿਲੀ ਪੌੜੀ ਦੀ ਸਮਾਪਤੀ ਹੈ ਜੀ